ਚੌਪਈ ਪ੍ਰਬਲ ਸਿੰਘ ਦਛਨ ਕੋ ਨਿਰਪਵਰ ਬਹੁ ਭਾਂ ਤਿਨ ਕੋ ਧਨ ਤਾ ਕੇ ਘਰ ਚਾਰ ਚਛ ਤਾ ਕੀਤਰੀ ਰਹੀ ਜੋ ਵੋ ਕਹਿ ਸੁ ਰਾਜਾ ਕਰੀ ਅਤ ਸੁੰਦਰ ਵੋ ਨਾਰ ਸੁਨੀਜੈ ਤਾ ਕੋ ਪਟ ਤਰ ਕਾ ਕੋ ਦੀਜੈ ਰਾਜਾ ਅਤਿ ਪਿਆਰ ਤੇ ਰਾਖੈ ਘਟ ਬਜ ਕਦੀ ਨਾ ਮੁਖ ਤੇ ਭਾਖੈ ਬੰਗਸ ਕੇ ਰਾਜੇ ਕਹਿਲਾਵੈ ਭਾਂਤ ਭਾਂਤ ਕੇ ਭੋਗ ਕਮਾਵੈ ਇੱਕ ਸੁੰਦਰ ਨਰ ਰਾਣੀ ਲੈਓ ਤਬ ਹੀ ਆਨ ਮੈਂ ਤੇ ਗਇਓ ਤਾਸੋ ਨਿਹੁ ਰਾਣੀਐ ਕੀਨੋ ਗ੍ਰਹਿ ਤੇ ਕਾੜ ਅਮਿਤ ਧਨ ਦੀਨੋ ਤੇ ਜਾ ਰਹਿ ਇਹ ਭਾਂਤ ਸਿਖਾਇਓ ਆਪ ਚਰਿਤ ਇਹ ਭਾਂਤ ਬਨਾਇਓ ਦੋਹਰਾ ਦਰਵਾਜੇ ਇਹ ਕੋਟ ਕੇ ਰਹੋ ਸਵੇਰੇ ਲਾਗੇ ਅਤ ਦੁਰਬਲ ਕੋ ਭੇਸ ਕਰ ਸਭ ਵਸਤਰਨ ਕੋ ਤਿਆਗ ਚਉਪਈ ਤਾਕੇ ਗ੍ਰਹਿ ਜਪ ਨਿਰਪ ਭਗਤਾਰਿਓ ਬਿਖਦੈ ਤਾਹੇ ਮਾਰ ਹੀ ਡਾਰਿਓ ਦੀਨ ਬਚਨ ਤਵ ਤ੍ਰਿਆ ਉਚਾਰੇ ਮੋਹਿ ਤਿਆਗੇ ਰਾਜ ਹਮਾਰੇ ਮਰਤੀ ਮਾਰ ਨਿਮਟ ਮੋਇ ਕਹਿਓ ਸੋ ਮੈਂ ਬਤਨ ਹਿਰਦੈ ਦ੍ਰਿੜ ਗਇਓ ਰਾਜ ਸਾਜ ਦੁਰਬਲ ਕੋ ਦੀਜੋ ਮੇਰੋ ਕਹਿਓ ਮਾਨ ਤ੍ਰੀ ਲੀਜੋ ਦੋਹਰਾ ਅਤ ਸੁੰਦਰ ਦੁਰਬਲ ਕਨੋ ਕੋਟ ਦੁਆਰੇ ਹੋਏ ਰਾਜ ਸਾਜ ਤੇ ਦੀਜਿਓ ਲਾਜ ਨਾ ਕਰਿਓ ਕੋਏ ਚੋਪਈ ਹਮ ਤੁਮ ਕੋਟ ਦੁਆਰੇ ਜੈ ਹੈ ਐਸੇ ਪੁਰਖ ਲਹਿ ਤੇ ਲਿਐ ਹੈ ਰਾਜ ਸਾਜ ਤਾਹੀ ਕੋ ਦੀਜੈ ਮੇਰੋ ਬਚਨ ਸ਼ਰਵਣ ਸੁਣ ਲੀਜੈ ਮਰਤੇ ਪਾਤਿ ਮੋਹਿ ਬਚਨ ਉਚਾਰੇ ਸੋ ਹਉ ਉਚਰਤ ਸਾਥ ਤੁਮਾਰੇ ਦੇਜ ਬਰ ਸਰਾਪ ਕੋ ਦਿਓ ਤਾਂ ਤੇ ਭੇਖ ਰੰਕ ਕੋ ਕੀਓ ਦੋਹਰਾ ਇਹ ਕੋਟ ਕੇ ਦਵਾਰ ਮੈਂ ਬਸਿਓ ਭੂਪਤ ਜਾਏ ਦੇਹ ਨਿਰਪਤ ਕੀ ਤਿਆਗ ਕੈ ਦੇਹ ਰੰਕ ਕੀ ਪਾਏ ਤਬ ਰਾਜੈ ਤਾਸੋ ਕਹਿਓ ਹੋਵੈ ਹੈ ਕਬੈ ਉਧਾਰ ਜੋ ਨਿਰਪ ਸੋ ਦਿਜ ਬਰ ਕਹਿਓ ਸੋ ਮੈਂ ਕਹੋ ਸੁਧਾਰ ਚਉਪਈ ਕਛ ਦਿਨ ਦੁਰਗ ਦਵਾਰ ਮੋ ਰਹਿ ਹੋ ਵਤ ਦੁਖ ਦੇ ਆਪਣੀ ਲੈ ਹੋ ਖੋਜਤ ਤਬ ਰਾਣੀ ਹਾਂ ਐ ਹੈ ਤੁਮ ਕੋ ਰਾਜ ਆਪਨੋ ਦੇ ਹੈ ਦੋਹਰਾ ਰਾਜ ਵੈਸੀ ਕਰੈ ਗੋ ਰੂਪ ਨਾ ਵੈਸਾ ਹੋਏ ਜਿਉ ਰਾਜਾ ਮੋਹਿ ਕਹਿ ਮੂਏ ਤੁਮੈ ਕਹਤ ਮੈਂ ਸੋਏ ਚਉਪੇ ਹਮ ਤੁਮ ਮਿਲ ਖੋਜਨ ਤਹ ਜਈਐ ਜੋ ਕਹਿਓ ਸੋ ਕਾਜ ਕਮਈਐ ਤਬ ਹੋ ਜੀਤ ਜਗਤ ਮੈਂ ਰਹਿ ਹੋ ਐਸੋ ਰੂਪ ਭੂਪ ਜਬ ਲੈ ਹੋ ਰਾਣੀ ਕੋ ਲੈ ਮੰਤਰੀ ਤਾਇਓ ਤਨ ਪੁਰਖ ਕਰਨ ਨਿਪਠਾਰਾਇਓ ਸਗਲ ਦੇਸ ਕੋ ਰਾਜਾ ਕੀਨੋ ਰਾਜ ਸਾਜ ਸਬਤਾ ਕੋ ਦੀਨੋ ਦੋਹਰਾ ਨਿਜ ਨਿਰਪਿਆਪ ਸੰਘਾਰ ਕੈ ਰਾਣੀ ਚਰਿਤ ਬਨਾਏ ਰੰਕੈ ਲੈ ਰਾਜਾ ਕੀਓ ਹਿਰਦੈ ਹਰ ਖੁਬ ਜਾਏ ਇਸ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ ਤ੍ਰਿਸ਼ਠੋ ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ ਚੌਵੀ ਮੰਗਲ ਸਿੰਘ ਰਾਵਿਕ ਰਹੀ ਰਗਵੰਸੀ ਜਾ ਕੋ ਜਾ ਕਹੀ ਤਾਕੇ ਭਵਨ ਏਕ ਬਰ ਨਾਰੀ ਜਨ ਬਿਦ ਆਪਨ ਕਰਨ ਗੜ ਭਾਰੀ ਸੋਰਠਾ ਦੰਤ ਪ੍ਰਵਾਤੇ ਨਾਮ ਜਾ ਕੋ ਜਗ ਜਾਣਤ ਸਭੈ ਸੁਰ ਸੁਰਪਤੀ ਅਭਿਰਾਮ ਥਕਤ ਰਹਾਤ ਤੇ ਦੇਖ ਦੋ ਤੇ ਦੋਹਰਾ ਇਕ ਚੇਰੀ ਤਾਕੇ ਪਉਣ ਜਾ ਮੈਂ ਆਤਿ ਸਰੀਤ ਰੀਤ ਵੇਦ ਵਿਆਕਰਨ ਸ਼ਾਸਤਰ ਖਟ ਪੜੀ ਕੋਕ ਸੰਗੀਤ ਸੋ ਰਾਜਾ ਅਟਕਤ ਪਇਓ ਤਾਕੋ ਰੂਪ ਨਿਹਾਰੇ ਦੈ ਨ ਸਕੈ ਤਾਕੋ ਕਛੂ ਤ੍ਰੀ ਕੀ ਸੰਕ ਵਿਚਾਰ ਚਉਪਈ ਏਕ ਅੰਗੂਠੀ ਨਿਰਪ ਕਰ ਲਈ ਲੈ ਤਵਨੈ ਚੇਰੀ ਕੋ ਦਈ ਤਾਹੇ ਕਥਾ ਏ ਭਾਂਤ ਸਿਖਾਈ ਕਹੀਓ ਪਰੀ ਮੁੰਦਰ ਕਾ ਪਾਈ ਏਕ ਦਿਵਸ ਨਿਰਭ ਸਵਾ ਬਨਾਈ ਸਭ ਇਸਤਰੀ ਗ੍ਰਹਿ ਬੋਲ ਪਠਾਈ ਨਿਰਪਤ ਕਹੀ ਮੁੰਦਰੀ ਮਮ ਗਈ ਵੋ ਕਹਿ ਉਠੀ ਚੀਨ ਮੈਂ ਲਈ यह मुंद्र का कहाँ ते पाई डारी हुती दृष्ट मम आई सो मैं कर उठाए कर लई लै राजा जी तुम कहो दई दोहरा जाको परमेश्वर दई मैं ताहू को दीन ਭੇਦ ਨਾ ਕਾਹੂ ਤ੍ਰੀ ਲਹਿਓ ਨਿਰਪ ਛਲ ਗਇਓ ਪ੍ਰਬੀਨ ਇਸ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 64 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਰਾਜ ਘਰਾਠ ਮੋਹ ਬਹਿ ਰਹਿ ਮਿਤ ਸਿੰਘ ਜਾ ਕੋ ਜਾ ਕਹੈ ਦਛਨ ਭੈਣ ਚਲਨ ਨਹਿ ਦੇਈ ਕੂਟ ਕੂਟ ਲੋਗਨ ਕਹ ਲਈ ਜੋ ਹੈ ਤੇ ਕਉ ਧਨ ਲਿਆਵੈ ਜੋ ਐਠੈ ਤੇ ਮਾਰ ਗਿਰਾਵੈ ਲੂਟ ਕੂਟ ਸਭ ਹੀ ਕੋ ਲੇਈ ਅਦਕ ਦਰਬ ਇਸਤਰੀ ਕੋ ਦੇਈ ਏਕ ਦਿਵਸ ਧਾਰਾ ਕੋ ਗਇਓ ਸੂਰਮਾਨ ਸੰਗ ਭੇਟਾ ਪਇਓ ਹੈ ਦੌਰਾਏ ਚਲਤ ਗਿਰ ਪਰਿਓ ਤਬ ਤਿਨਿਆਨ ਸੂਰਮਨ ਧਰਿਓ ਦੋਰਾ ਬਾਂਦ ਕਾਲ ਪੀ ਲੈ ਗਏ ਤਾਇ ਹਨਨ ਕੇ ਭਾਏ ਤਨਕ ਭਨਕ ਸੁਣ ਕੇ ਤ੍ਰਿਆ ਤਾਹ ਪਹੁੰਚੀ ਆਏ ਚਉਪਈ ਚੋਨ ਤਿਨ ਗੋਬਰ ਹੈ ਪਰ ਤਰੈ ਕਾਹੂ ਕੀ ਸੰਕਾ ਨ ਕਰੈ ਪਤ ਕੋ ਬਧ ਨ ਹੋਏ ਯੋ ਧਾਈ ਇਹ ਮਿਸ ਨਿਕਟ ਪਹੁੰਚੀ ਆਈ ਦੋਰਾ ਛਟਕ ਮਹਾ ਤੇ ਨਿਜ ਪਤੈ ਹੈ ਪਰ ਲਿਓ ਚਰਾਏ ਤਾਹੀ ਕੋ ਅਸ ਛੀਨ ਕੈ ਤਾਹੇ ਚੰਡਾ ਰਹਿ ਘਾਏ ਚਉਪਈ ਜਮਨ ਸਵਾਰ ਪਹੁੰਚਿਓ ਤਿਹ ਵਾਰਿਓ ਏਕੈ ਬਾਣ ਮਾਰ ਹੀ ਡਾਰਿਓ ਕਾਹੂ ਤੇ ਚਿਤ ਡਰਤ ਨਾ ਭਈ ਨਿਜ ਪਦ ਲੈ ਪੁਰਵਾ ਕਹਾ ਗਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 65ਵਾਂ ਚਰਿਤ੍ਰ ਸਮਾਪਤ ਮਸ ਸੁਭ ਮਸਤੇ ਅਫਜੂ